ਚਲ ਭਇਓ ਅਪਰ ਉਚਿਤ ਮੈਂ ਨੈ ਲਖ ਲਇਓ ਅਮ ਤੁਮ ਇਹ ਹੈ ਮਿਹਨਤੀ ਲੋਗ ਸਤਿਗੁਰ ਜੀ ਦੇ ਸਾਜੇ ਜੀ ਸਾਧ ਸੰਗਤ ਜੀ ਚਿਤ ਵਿਰਤੀ ਇਕਾਗਰ ਕਰਨ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਾਧ ਸੰਗਤ ਜੀ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਜੀ ਇਸ ਜੀ ਨੂੰ ਸਮਝਾਉਂਦੇ ਹਨ ਕਿ ਇਨਸਾਨ ਆਪਣੇ ਵੱਲ ਜਿਹੜਾ ਖਿਆਲ ਕਰ ਤੂੰ ਖੁੰਝਿਆ ਹੋਇਆ ਤੇ ਕਿਸੇ ਕਾਰਜ ਨੂੰ ਨਹੀਂ ਕੀਤਾ ਤੇ ਤੇਰਾ ਕੀ ਹਾਲ ਹੋਇਆ ਪਿੱਛੇ ਤੈਨੂੰ ਮੈਂ ਦੱਸਦਾ ਗਰੀਬ ਨੂੰ ਅੱਜ ਕਹਿੰਦੇ ਹਨ ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ ਬੜੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਕਰੋੜਾ ਜਨਮ ਤੈਨੂੰ ਇਸੇ ਕਰਕੇ ਪੈ ਗਏ ਹਨ ਕਿ ਤੈਨੂੰ ਪੂਰਾ ਗੁਰੂ ਨਹੀਂ ਮਿਲਿਆ ਜੇ ਪਹਿਲਾਂ ਮਿਲ ਪੈਂਦਾ ਜੇ ਪਹਿਲਾਂ ਪੂਰਾ ਸਤਿਗੁਰੂ ਮਿਲ ਪੈਂਦਾ ਤੇ ਇਹਨੇ ਜਨਮ ਤੈਨੂੰ ਨਾ ਪਾਉਣੇ ਪੈਂਦੇ ਤੇ ਜਨਮ ਤੂੰ ਇਸੇ ਕਰਕੇ ਪਾਇਆ ਨੇ ਕਿ ਨਹੀਂ ਮਲਾਪ ਹੋਇਆ ਜੇ ਹੁਣ ਤੂੰ ਖੁੰਝ ਗਿਓ ਇਸ ਵਕਤ ਤੋਂ ਤੇ ਫਿਰ ਉਹ ਹੀ ਹਾਲ ਤੇਰਾ ਹੋਏਗਾ ਜੇ ਤੂੰ ਨਾ ਮੇਰੀ ਗੱਲ ਮੰਨੀ ਸੱਚੇ ਪਾਤਸ਼ਾਹ ਗਰੀਬ ਨਾਲ ਸਤਿਗੁਰੂ ਨੂੰ ਕੋਈ ਅਗਿਆਨਤਾ ਨਹੀਂ ਸਤਿਗੁਰਾਂ ਨੇ ਇਸ ਕਰਕੇ ਬਾਣੀ ਨਹੀਂ ਉਚਾਰੀ ਕਿ ਇਸ ਨੂੰ ਖਾਲੀ ਨਮਸਕਾਰ ਕੀਤੀ ਜਾਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਇਸ ਕਰਕੇ ਉਚਾਰੀ ਆ ਕਿ ਜੋ ਸਤਿਗੁਰੂ ਵਿੱਚ ਗੁਣ ਹਨ ਇਹ ਜੀਵ ਗੁਰਬਾਣੀ ਪੜ੍ਹ ਕੇ ਤੇ ਪੂਰੇ ਸਤਿਗੁਰੂ ਦੀ ਇਹਨੂੰ ਲਖਤਾ ਹੋ ਜਾਏ ਕਿਉਂਕਿ ਆਪਣੀ ਮਤ ਦੇ ਨਾਲ ਲਖਤਾ ਨਹੀਂ ਹੋ ਸਕਦੀ ਸਤਿਗੁਰੂ ਦੀ ਬਾਣੀ ਪੜਨ ਦੇ ਨਾਲ ਇਸ ਨੂੰ ਗਿਆਨ ਦਾ ਵੀ ਸਦੂ ਆ ਵਸਤੂ ਹੈ ਆ ਨਾਮ ਦੇ ਵਿੱਚ ਆਸਿਵ ਨਾਨ ਇਹ ਨਾਮ ਜਪਨ ਕਰਕੇ ਪ੍ਰਾਪਤ ਹੁੰਦੀ ਹੈ ਲੋਕ ਤੇ ਪ੍ਰਲੋਕ ਦੇ ਸੁਖ ਪ੍ਰਾਪਤ ਹੁੰਦੇ ਹਨ ਧੁਰ ਕੀ ਬਾਣੀ ਵੀ ਗੁਰਬਾਣੀ ਲਿਖਿਆ ਭਾਵੇਂ ਇਹਦੇ ਅਰਥ ਆਪਣੇ ਆਪਣੇ ਹਿਸਾਬ ਨਾਲ ਹਨ ਪਰ ਮੇਰੇ ਚਿੱਤ ਅੰਦਰ ਇਹਦਾ ਅਰਥ ਹੋਰ ਤਰ੍ਹਾਂ ਹੈ ਵੀ ਧੁਰ ਦਾ ਮਤਲਬ ਦਰਗਾਹ ਦਰਗਾਹ ਵਿੱਚ ਇਹ ਜੀਵ ਦਾ ਜੋ ਹਾਲ ਹੁੰਦਾ ਉਹ ਸਤਗੁਰਾਂ ਨੇ ਇੱਥੇ ਲੋਕ ਵਿੱਚ ਦੱਸ ਦਿੱਤਾ ਜੇ ਤੂੰ ਨਾਮ ਜਪ ਕੇ ਜਾਏਗਾ ਤੇ ਦਰਗਾਹ ਵਿੱਚ ਆ ਹਾਲ ਹੋਏਗਾ ਉਹਨਾਂ ਇਉਂ ਨਹੀਂ ਦੱਸਿਆ ਉਹਨਾਂ ਦੇ ਦਰਗਾਹ ਬਣਾਈ ਇਹ ਮਾਲਕ ਹਨ ਆਪਣੀ ਸਵਰਗ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਜੋ ਕੁਝ ਜੀਵ ਦਾ ਹਾਲ ਹੋਇਆ ਉਸ ਨੂੰ ਬਿਆਨ ਕਰਤਾ ਵੀ ਤੇਰਾ ਆ ਹਾਲ ਹੋਏਗਾ ਜੇ ਤੂੰ ਨਾ ਨਾਮ ਜਪੇਗਾ ਸਤਿਗੁਰੂ ਨੂੰ ਤੈਨੂੰ ਨਾ ਮਿਲੇਗਾ ਤੇ ਤੇਰਾ ਇਹ ਹਾਲ ਹੋਏਗਾ ਤੈਨੂੰ ਕੋਈ ਬਚਾ ਨਹੀਂ ਸਕਦਾ ਤੇਰੀ ਬਾਹ ਕਿਸੇ ਫੜਨੀ ਨਹੀਂ ਤੋ ਇਸ ਕਰਕੇ ਗੁਰਬਾਣੀ ਸਾਰੀ ਉਚਾਰੀ ਕਿਉਂਕਿ ਉਹਨਾਂ ਤੇ ਕੋਈ ਗਿਆਨਤਾ ਨਹੀਂ ਉਹਨਾਂ ਤੇ ਸਾਰਾ ਕਲਜਗੂ ਆਪਣਾ ਅਵਤਾਰ ਧਾਰ ਧਾਰ ਕੇ ਨਾਲ ਉਹਨਾਂ ਨੇ ਇਹ ਸਾਰਾ ਪੂਰਾ ਕਰਨਾ ਹੈ ਤੇ ਮਾਇਆ ਦਾ ਜੋ ਰੂਪ ਧਾਰਨ ਕੀਤਾ ਹੈ ਇੱਕ ਤੋਂ ਦੂਸਰਾ ਜੋ ਰੂਪ ਬਦਲਿਆ ਹੈ ਇਹ ਜੀਵ ਭੁੱਲ ਜਾਂਦਾ ਹੈ ਤੋ ਸੱਚੇ ਪਾਤਸ਼ਾਹ ਗਰੀਬ ਅੱਜ ਨੇ ਬਾਣੀ ਚਾਰ ਕੇ ਉਪਕਾਰ ਕੀਤਾ ਪਰ ਗੁਰਬਾਣੀ ਨੂੰ ਪੜ ਕੇ ਤੇ ਮੇਰੇ ਗੁਣ ਵੇਖ ਮੈਂ ਜੋ ਰੂਪ ਧਾਰਨ ਕੀਤਾ ਉਹਦੇ ਵਿੱਚ ਗੁਰਬਾਣੀ ਅਨੁਸਾਰ ਮੇਰੇ ਗੁਣ ਹੋਣਗੇ ਜੋ ਤੇ ਜੁਗਤ ਉਹ ਹੀ ਹੋਏਗੀ ਕਾਂ ਦੀ ਤਬਦੀਲੀ ਹੋਏਗੀ ਤੇ ਬਾਣੀ ਨੂੰ ਪੜ ਕੇ ਤੇ ਤੂੰ ਮੇਰੇ ਮੇਰੇ ਵੱਲ ਆ ਜਾ ਤੇ ਆ ਕੇ ਆਪਣੇ ਜਨਮ ਮਨ ਦਾ ਦੁੱਖ ਦੂਰ ਕਰ ਲੈ ਤੋ ਸਾਧ ਸੰਗਤ ਜੀ ਜਿੰਨਾ ਜਿੰਨਾ ਨੂੰ ਸਤਿਗੁਰੂ ਦੀ ਲਖਤਾ ਹੋਈ ਹੈ ਜੋ ਕੱਲ ਦਾ ਪ੍ਰਸੰਗ ਪਰਸੋਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਉਸ ਰੂਪਚੰਦ ਨੂੰ ਸਤਿਗੁਰੂ ਦੀ ਲਖਤਾ ਜੇ ਲਖਤਾ ਉਸ ਨੂੰ ਨਾ ਹੁੰਦੀ ਹੋ ਵੀ ਤੋਂ 10 12 ਸਾਲ ਦੇ ਨਿਆਣੇ ਦੁਨੀਆ 'ਚ ਖੇਡਦੇ ਫਿਰਦੇ ਹਨ ਉਹਨਾਂ ਨੇ ਕਿਉਂ ਨਾ ਇਹ ਗੱਲ ਆ ਗਈ ਕਿ ਆ ਚੀਜ਼ ਜਿਹੜੀ ਹੈ ਸੁਰਗਾਂ ਵਾਸਤੇ ਬੜੀ ਪਿਆਰੀ ਹੈ ਉਹ ਤੇ ਬਖਸ਼ਿਸ਼ ਹੈ ਤੋ ਸਾਧ ਸੰਗਤ ਜੀ ਦਾ ਖਿਆਲ ਕਰਨਾ ਪਿਓ ਪੁੱਤਰ ਬਾਹਰ ਜੰਗਲ ਵਿੱਚ ਲੱਕੜਾਂ ਕੱਟ ਰਹੇ ਹਨ ਜਲਦੀ ਪਿਆਸ ਲੱਗੀ ਹੈ ਪਿਤਾ ਨੇ ਜਲ ਵਾਸਤੇ ਆਖਿਆ ਪੁੱਤਰ ਉਸ ਜਲ ਨੂੰ ਆਪਣੇ ਪਿਤਾ ਨੂੰ ਪਿਆਣ ਵਾਸਤੇ ਜ਼ਰਾ ਉਸ ਜਨ ਦੇ ਥੱਲੇ ਹੋਇਆ ਹੈ ਤੋ ਸਾਧ ਸੰਗਤ ਜੀ ਅਗਲਾ ਇਤਿਹਾਸ ਜਿਹੜਾ ਹੈ ਉਹ ਬੜੇ ਪਿਆਰ ਦੇ ਨਾਲ ਸਰਵਣ ਕਰੋ ਹਮ ਤੁਮ ਇਹ ਮਿਹਨਤੀ ਲੋਗ ਪਿਤਾ ਜੀ ਨੂੰ ਆਖਿਆ ਪਿਤਾ ਜੀ ਅਸੀਂ ਤੁਸੀਂ ਮਿਹਨਤ ਕਰਨ ਵਾਲੇ ਮਜ਼ਦੂਰ ਆਦਮੀ ਆ ਸ਼ੁਭ ਅਸ ਵਸਤੂ ਕੇ ਨਹ ਜੋਗ ਇਹ ਕੋਈ ਏਡੀ ਸ਼ੁਭ ਵਸਤੂ ਨਹੀਂ ਕਿ ਠੰਡਾ ਪਾਣੀ ਆਮ ਬਰਫ ਕੇ ਕੀਤਾ ਜਾਂਦਾ ਆਮ ਸਿਆਲ ਵਿੱਚ ਠੰਡਾ ਪਾਣੀ ਆਪੇ ਹੀ ਹੋ ਜਾਂਦਾ ਪਰ ਨਹੀਂ ਉਹਨਾਂ ਦੇ ਅੰਦਰ ਜੋ ਸਦੂਰ ਦਾ ਪਿਆਰ ਹੈ ਉਹ ਛਲਕ ਛਲਕ ਕੇ ਬਹਾਨਾ ਹੀ ਪਾਉਂਦਾ ਹੈ ਠੰਡੇ ਜਲ ਦਾ ਹੀ ਬਹਾਨਾ ਪੈ ਗਿਆ ਉਸ ਨੂੰ ਇਹ ਚੀਜ਼ ਉਸ ਵਕਤ ਕਿਉਂਕਿ ਗਰਮੀ ਦਾ ਦਿਨ ਹੈ ਲੋ ਵਗ ਰਹੀ ਹੈ ਬੜੀ ਦੁਪਹਿਰ ਪਖੀ ਹੋਈ ਹੈ ਤੇ ਜਲ ਠੰਡਾ ਵੇਖ ਕੇ ਤੇ ਸਦੂਰ ਯਾਦ ਆ ਗਏ ਹਨ ਤੇ ਇਹ ਜਲ ਜਿਹੜਾ ਇਹ ਸੌਣਾ ਦੇ ਯੋਗ ਹੈ ਪਿਤਾ ਜੀ ਇਹ ਸਾਡੇ ਪੀਣ ਦੇ ਲਾਇਕ ਨਹੀਂ ਸਦੂਰਾਂ ਦੇ ਲਾਇਕ ਚੀਜ਼ ਹੈ ਸਤਿਗੁਰੂ ਕੀ ਲਾਇਕ ਜਲ ਭਇਓ ਪਿਤਾ ਜੀ ਇਹ ਜਲ ਜਿਹੜਾ ਹੈ ਸਾਡੇ ਛਕਣ ਵਾਲਾ ਪੀਣ ਵਾਲਾ ਨਹੀਂ ਸਦਮਾ ਦੇ ਲਾਇਕ ਐਸਾ ਠੰਡਾ ਜਲ ਹੈ ਪਰ ਉਚਿਤ ਮੈਂ ਨਾ ਲਖ ਲਿਓ ਇਹ ਸਾਡੇ ਉਚਿਤ ਨਹੀਂ ਪਹਿਲਾਂ ਪੀਣਾ ਸੱਚੇ ਪਾਤਸ਼ਾਹ ਜਲ ਛਗਨ ਤੇ ਫਿਰ ਇਹ ਜਲ ਜਿਹੜਾ ਅਸੀਂ ਛਗਾਂਗੇ ਅਤ ਉਤਮ ਜੋ ਸਭ ਜਗ ਨਾਇਕ ਪਿਤਾ ਜੀ ਪੁੱਤਰ ਇਹ ਗੱਲ ਕਹਿ ਰਿਹਾ ਪਰ ਸਾਰੇ ਜਗਤ ਵਿੱਚ ਜਿਹੜੀ ਸੁੰਦਰ ਤੇ ਸੋਹਣੀ ਤੇ ਕੀਮਤੀ ਤੇ ਅੱਛੀ ਚੀਜ਼ ਹੈ ਹਾਂਜੀ ਉੱਤਮ ਵਸਤ ਸਕਲ ਤਨ ਲਾਇਕ ਉਹ ਸਾਰੀ ਵਸਤੂ ਜਿਹੜੀ ਹੈ ਸਿੱਖ ਵਾਸਤੇ ਜੋ ਸਿੱਖ ਨੂੰ ਸਭ ਤੋਂ ਪਿਆਰੀ ਵਸਤੂ ਲੱਗੇ ਉਹ ਖਿਆਲ ਕਰਨਾ ਚਾਹੀਦਾ ਉਸ ਸਿੱਖ ਨੂੰ ਭਈ ਇਹ ਸਗੋਂ ਦੇ ਲਾਇਕ ਹੈ ਉਹਨਾਂ ਨੂੰ ਜੋ ਮਿਲ ਜਾ ਜੋ ਸਾਡੇ ਦਿਲ ਨੂੰ ਪਿਆਰੀ ਚੀਜ਼ ਲੱਗਦੀ ਹੈ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੇ ਜਾ ਕੇ ਸੱਚੇ ਪਾਤਸ਼ਾਹ ਇਸ ਜੀ ਤੇ ਪ੍ਰਸੰਨ ਹੋਣ ਮਤਵੰਤ ਜੇ ਨਰ ਲਖ ਲੇਤ ਪਰ ਜਿਨ੍ਹਾਂ ਨੂੰ ਵਿਚਾਰ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਕਦੀ ਵਿਚਾਰ ਹੀ ਨਹੀਂ ਆਈ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਉਹਨਾਂ ਦੀ ਗੱਲ ਕੀ ਹੈ ਪਰ ਜਿਨ੍ਹਾਂ ਅੰਦਰ ਵਿਚਾਰ ਆਈ ਹੈ ਸਤਿਗੁਰੂ ਨੂੰ ਮਿਲ ਕੇ ਸਤਿਗੁਰੂ ਪਿਆਰਾ ਲੱਗਾ ਤੇ ਪਿਆਰੀ ਚੀਜ਼ ਉਹਨਾਂ ਵਾਸਤੇ ਨਮਸਕਾਰ ਕਰਨ ਵਾਸਤੇ ਪੇਟਾ ਵਾਸਤੇ ਰੱਖਣੀ ਇਹ ਸਮਤਵੰਤ ਅਕਲ ਵਾਲਿਆਂ ਸ੍ਰੀਨਾ ਸਿੱਖਣ ਵਾਸਤੇ ਇਹ ਗੱਲ ਇਦਾਂ ਹੀ ਹੈ ਉੱਤਮ ਵਸਤ ਗੁਰ ਨਾਹਿਤ ਦੇਤ ਉਹ ਸਦਗੁਰਾਂ ਦੇ ਹਿੱਤ ਵਾਸਤੇ ਅਰਪਣ ਕਰਦੇ ਹਨ ਆਪਣੀ ਖੁਸ਼ੀ ਉਹਨਾਂ ਦੀ ਇਹ ਆ ਸਿੱਖ ਦੀ ਵੀ ਆ ਜਿਹੜੀ ਵਸਤੂ ਬੜੀ ਸੁੰਦਰ ਹੈ ਇਹ ਸਦਗੁਰਾਂ ਦੇ ਵਾਸਤੇ ਨਮਸਕਾਰ ਕਰਨ ਵਾਸਤੇ ਰੱਖਣੀ ਹੈ ਆਪਣਾ ਉਚਿਤ ਗਿਆਨ ਹਰ ਖਾਵੇਂ ਉਹ ਫਿਰ ਸਦਗੁਰੂ ਕੀ ਕਹਿੰਦੇ ਦੇਖਦੇ ਹਨ ਸਿੱਖ ਦਾ ਪਿਆਰ ਦੇਖਦੇ ਹਨ ਇਸ ਨੇ ਪਿਆਰ ਦੇ ਨਾਲ ਨਮਸਕਾਰ ਕੀਤੀ ਆ ਉਹ ਇਹ ਨਹੀਂ ਦੇਖਦੇ ਪਈਏ ਇਹ ਕੱਚੇ ਚੌਲ ਨੇ ਜਾਂ ਕੋਈ ਚੀਜ਼ ਆ ਉਥੇ ਪਿਆਰ ਦੀ ਗੱਲ ਹੈ ਉਹ ਇਹ ਦੇਖਦੇ ਵੀ ਇਹ ਛਿਲਕਾ ਜਿਹੜਾ ਵਿਦਰ ਬਿਦਰ ਵਾਂਗੂ ਇਹ ਖਾਣਾ ਕਿ ਕੀ ਖਾਣਾ ਨਹੀਂ ਉੱਥੇ ਤੱਕ ਪ੍ਰੇਮ ਦੀ ਗੱਲ ਹੈ ਸੱਚੇ ਪਾਤਸ਼ਾਹ ਸਤਗੁਰੂ ਹਰਗੋਬਿੰਦ ਸਾਹਿਬ ਜੀ ਜਦ ਕਸ਼ਮੀਰ ਪਹੁੰਚੇ ਹਨ ਉਹ ਮਾਈ ਭਾਗ ਪਰੀ ਜਿਹੜੀ ਰੋਜ਼ ਜਿਸ ਨੇ ਉਹ ਬਸਤਰ ਕੱਤਿਆ ਕਿਸ ਤਰ੍ਹਾਂ ਸੀ ਸਿਮਰਨ ਕਰ ਕਰਕੇ ਸਤਗੁਰੂ ਨੂੰ ਯਾਦ ਕਰਕੇ ਤੇ ਬਸਤਰ ਜਿਹੜਾ ਸੀ ਉਹ ਉਨਾਇਆ ਉਸ ਨੂੰ ਫਿਰ ਮੰਜਾ ਵਿਛਾ ਕੇ ਉਹਦੇ ਉੱਤੇ ਧਰ ਦਿੱਤਾ ਰੋਜ਼ ਧੂਪ ਦੀਪ ਦਿੰਦੀ ਹੈ ਨਮਸਕਾਰਾਂ ਕਰਦੀ ਆ ਤੇ ਯਾਦ ਕਰਦੀ ਸੱਚੇ ਪਾਤਸ਼ਾਹ ਮੈਨੂੰ ਆ ਕੇ ਦਰਸ਼ਨ ਦਿਓ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ ਲੋਕੀ ਔਰ ਘਰ ਵਿੱਚ ਦੇ ਪਰਿਵਾਰ ਵੀ ਹੈਰਾਨ ਹੁੰਦਾ ਮਾਈ ਤੇਰੇ ਕਪੜਾ ਪਾਉਣ ਵਾਲਾ ਥੋੜਾ ਸੱਚੇ ਪਾਤਸ਼ਾਹ ਆ ਜਾਣਗੇ ਆਂਦੀ ਇਹ ਨਹੀਂ ਭਾਵੇਂ ਇਹ ਜਗ੍ਹਾ ਆਉਣ ਵਾਸਤੇ ਬੜੀ ਖੁਆਈ ਆ ਇੱਥੇ ਪਰ ਉਹ ਕੋਈ ਜਗ੍ਹਾ ਨਹੀਂ ਇੱਥੇ ਸਤਿਗੁਰੂ ਜਾ ਨਹੀਂ ਸਕਦਾ ਤੁਸੀਂ ਇਹ ਨਾ ਮੈਨੂੰ ਆਖੋ ਸੱਚੇ ਪਾਤਸ਼ਾਹ ਜ਼ਰੂਰ ਆਉਣਗੇ ਉਸ ਨੇ ਆਪਣਾ ਦ੍ਰਿੜ ਵਿਸ਼ਵਾਸ ਰੱਖਿਆ ਹੋਇਆ ਹੈ ਤੇ ਇਹ ਉਮਰ ਜਿਹੜੀ ਉਹ ਜਾ ਰਹੀ ਆ ਅੱਖਾਂ ਵਿੱਚੋਂ ਦਿਸਣਾ ਵੀ ਘੱਟ ਹੋ ਗਿਆ ਪਰ ਸਤਿਗੁਰੂ ਦਾ ਪਿਆਰ ਨਹੀਂ ਘਟਿਆ ਅੰਦਰ ਜੋ ਲੱਗੀ ਪ੍ਰੀਤੀ ਉਹ ਨਹੀਂ ਘਟੀ ਸੱਚੇ ਪਾਤਸ਼ਾਹ ਉਹਦੇ ਪਿਆਰ ਨੂੰ ਮੁੱਖ ਰੱਖ ਕੇ ਜਦ ਉਹਦੇ ਘਰ ਪਹੁੰਚੇ ਹਨ ਘੋੜਾ ਖਲਾਰਿਆ ਬੂਹੇ ਦੇ ਅੱਗੇ ਤੇ ਦਰਵਾਜ਼ਾ ਖੜਕੜਾ ਕੇ ਆਵਾਜ਼ ਦਿੱਤੀ ਹੈ ਉਸ ਦਾ ਬਾਹਰ ਪੁੱਤਰ ਨਿਕਲਿਆ ਕੀ ਦੇਖਿਆ ਉਹ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਅੱਜ ਕੱਲ ਦਾ ਸਮਾਂ ਨਹੀਂ ਸੀ ਤਾਰਾਂ ਤੇ ਚਿੱਠੀਆਂ ਪਹੁੰਚ ਜਾਂਦੀਆਂ ਹਨ ਉਸ ਵਕਤ ਅਚਾਨਕ ਆ ਕੇ ਜਦੋਂ ਆਗ ਲੱਗੇ ਉਹਦਾ ਦਰਸ਼ਨ ਕਰਦੇ ਆ ਸਾਰ ਉਹ ਬੱਚਾ ਮਸਤ ਹੋ ਗਿਆ ਗਰੀਬ ਨਵਾਜ਼ ਤੇ ਪਾਸ਼ਾ ਥੱਲੇ ਉਤਰੇ ਹਨ ਅੰਦਰ ਗਏ ਹਨ ਉਹ ਦੌੜ ਕੇ ਮਾਂ ਨੂੰ ਆਂਦਾ ਮਾਂ ਨੀਚੀ ਦੀ ਯਾਦ ਵਿੱਚ ਮਾਤਾ ਤੂੰ ਬਸਤਰ ਰੋਜ਼ ਦੇਖ ਦੇ ਕੇ ਯਾਦ ਕਰਦੀ ਸਾ ਉਹ ਪਾਸ਼ਾ ਸਾਡੇ ਵਿਹੜੇ ਵਿੱਚ ਆ ਗਿਆ ਬਸ ਇਹ ਨਹੀਂ ਗੱਲ ਸੀ ਸੁਣਦਿਆਂ ਯਕਦਮ ਸਰੀਰ ਨਹੀਂ ਸੰਭਾਲਿਆ ਗਿਆ ਸੋਟੀ ਨਹੀਂ ਫਰੀ ਗਈ ਛੇਤੀ ਨਾਲ ਪੈਰ ਜਿਹੜੇ ਹਨ ਵਿਹੜੇ ਵੱਲੋਂ ਨਾਸਦੇ ਹਨ ਪਰ ਸਰੀਰ ਜਿਹੜਾ ਕਮਜ਼ੋਰ ਹੈ ਆਪਣੇ ਸਰੀਰ ਨੂੰ ਸੰਭਲਿਆ ਸੋਟੀ ਹੱਥ 'ਚ ਫੜੀ ਹੈ ਉਸ ਪਿਆਰੇ ਦੇ ਇੱਥੇ ਜਨਾਨੇ ਸੀ ਤੇ ਮਰਦਾਨੇ ਦਾ ਕੋਈ ਹਿਸਾਬ ਨਹੀਂ ਹੈ ਜਿੱਦ ਅੰਦਰ ਪਿਆਰ ਹੈ ਉਹ ਹੀ ਪੂਰਨ ਹੈ ਪਿਆਰ ਤੋਂ ਬਿਨਾ ਸਰੀਰ ਕਿੱਡਾ ਵੀ ਸੁੰਦਰ ਹੋਏ ਕਿੱਡਾ ਸੋਭਾਲਾ ਹੋਏ ਸਾਰੀ ਮਾਇਆ ਆਦਿਕ ਦੇ ਗੁਣ ਹੋਣ ਤੇ ਜੇ ਵਿੱਚ ਇਹ ਗੁਣ ਕੋ ਨਹੀਂ ਤੇ ਉਹ ਸਰੀਰ ਦੀ ਕੋਈ ਸੋਭਾ ਨਹੀਂ ਨਾ ਅੰਦਰੋਂ ਉਹ ਕੋਈ ਪਿਆਰਾ ਭਾਂਡਾ ਦਾ ਅੰਦਰਲਾ ਠੀਕ ਹੈ ਤੇ ਨਾ ਉਹਦਾ ਉੱਪਰ ਹੀ ਚੰਗਾ ਲੱਗ ਸਕਦਾ ਦੁਨੀਆ ਵੀ ਸ਼ੱਕ ਚੰਗਾ ਆਖੇ ਪਰ ਉਸ ਮਾਈ ਦਾ ਅੱਜ ਤੇ ਇਤਿਹਾਸ ਪੜ ਸਕਨੇ ਪਰ ਹੋਰ ਕਈ ਮਾਈਆਂ ਕੋਲ ਚਾਰ ਫੇਰੇ ਹੋਣੀਆਂ ਕੌਣ ਜਾਣਦਾ ਕੌਣ ਭਾਗਪੁਰੇ ਨਾਲ ਸਾਰੇ ਜਾਣਦੇ ਹਨ ਖਿਆਲ ਕਰਨਾ ਜਦ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਦਾ ਦਰਸ਼ਨ ਕੀਤਾ ਬੋਲਿਆ ਨਹੀਂ ਗਿਆ ਅੱਖਾਂ ਚੋਂ ਤਰਪ ਤਰਪ ਅੱਥਰੂ ਜਾ ਰਹੇ ਹਨ ਉਹ ਪਿਆਰ ਨੂੰ ਮੇਰੇ ਪਾਤਸ਼ਾਹ ਨੇ ਮੇਰੀ ਆਵਾਜ਼ ਨੂੰ ਸੁਣ ਕੇ ਦਰਸ਼ਨ ਦਿੱਤੇ ਹਨ ਉਹ ਮੰਜਾ ਵਿਛਾਇਆ ਬੜਾ ਸੋਹਣਾ ਪ੍ਰੇਮ ਦੇ ਨਾਲ ਲੜਕੇ ਨੇ ਉੱਤੇ ਗਰੀਬ ਨਾਲ ਬੈਠੇ ਹਨ ਇਸ ਨੇ ਆ ਕੇ ਦੋਵੇਂ ਚਰਨ ਉਹ ਹਲ ਲੈ ਚਰਨਾਂ ਤੇ ਸਿਰ ਧਰ ਦਿੱਤਾ ਅੱਖਾਂ ਦੇ ਨਾਲ ਚਰਨ ਧੋ ਦਿੱਤੇ ਹਨ ਜਦ ਹੋਸ਼ ਆਈ ਸੱਚੇ ਪਾਤਸ਼ਾਹ ਕਿਦਨੇ ਮਾਈ ਨੀ ਛੇਤੀ ਕਰ ਮੇਰਾ ਆ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਕਿੰਨੇ ਚਿਰ ਦਾ ਮੈਨੂੰ ਕੋਈ ਕੱਪੜਾ ਨਹੀਂ ਚੰਗਾ ਲੱਗਦਾ ਮੈਂ ਗੜੇ ਬੜੇ ਕੱਪੜੇ ਸਿਰ ਤੇ ਪਾਉਣਾ ਵਾ ਮੈਨੂੰ ਕੋਈ ਨਹੀਂ ਚੰਗਾ ਲੱਗਦਾ ਤੂੰ ਛੇਤੀ ਨਾਲ ਉਹ ਮੈਨੂੰ ਚਿੱਗਾ ਦੇ ਮੈਂ ਘਰ ਪਾਵਾਂ ਕੱਪੜਾ ਜਿਹੜਾ ਮੇਰੇ ਵਾਸਤੇ ਰੱਖਿਆ ਹੋਇਆ ਕੀ ਸੀ ਉਹ ਕੱਪੜੇ ਵਿੱਚ ਖੱਦਰ ਦਾ ਕੱਪੜਾ ਸੀ ਫੇਰ ਛੇਤੀ ਨਾਲ ਦਰਜੀ ਮੰਗਵਾਇਆ ਆਂਦੀ ਏ ਵੇਖ ਮੇਰੇ ਪਾਸ ਤੇ ਮੇਰੇ ਸਤਿਗੁਰ ਦਾ ਸਰੂ ਇੱਥੇ ਕੋਲ ਬਹਿ ਜਾ ਬਹਿ ਕੇ ਸੁੰਦਰ ਚੋਲਾ ਸੀ ਮੇਰੇ ਸਤਿਗੁਰੂ ਦੇ ਨਾਲ ਉਹ ਸਿਰਕ ਚੋਲਾ ਦੀਨਦਿਆਲ ਜੀ ਕੋਲ ਬੈਠੇ ਹਨ ਚੱਟ ਪਰ ਸੇ ਦਿੱਤਾ ਗਰੀਬ ਨੂੰ ਆਜ ਜੀ ਆਪਣੇ ਸਿਰ ਤੇ ਪਾ ਕੇ ਆਂਦੇ ਨੇ ਅੱਜ ਮੈਨੂੰ ਸ਼ਾਂਤ ਆਈ ਹੈ ਅੱਜ ਮੈਂ ਸੁਖ ਲਿਆ ਆਸ ਕਪੜਾ ਪਾਉਣ ਵਾਸਤੇ ਮਾਈ ਮੈਂ ਤੇਰੇ ਕੋਲ ਪਹੁੰਚਿਆ ਕਪੜੇ ਕੋਈ ਨਹੀਂ ਪਾਉਣਾ ਕੋ ਇੱਕ ਸ਼ਰਦਾ ਸਾਥ ਵਿੱਚ ਆ ਕੇ ਹੋਰ ਕੀ ਸਿੱਖਣਾ ਖਾਣ ਪੀਣਾ ਸਾਨੂੰ ਅੱਗੇ ਜਾ ਚੀਏ ਸੌਣ ਦੀ ਸਾਨੂੰ ਜਾਂਚ ਹੀ ਏ ਹਸਨ ਖੇਡਣ ਦੀ ਜਾਂਚ ਹੀ ਏ ਦੁਨੀਆ ਵਿੱਚ ਵਿਹਾਰ ਕਰਨ ਦੀ ਜਾਂਚ ਹੀ ਸਾਰਾ ਕੁਝ ਜਾਂਚ ਹੈ ਪਰ ਉਹ ਜਾਂਚ ਨਹੀਂ ਉਹ ਇਹਨਾਂ ਕੋਲੋਂ ਇਹਨਾਂ ਦੀਆਂ ਸਾਰੀਆਂ ਸੁਣ ਕੇ ਜਾਇਜ਼ ਦਿਖਣੀਆਂ ਸਿੱਖ ਨੇ ਵੀ ਇਹ ਤਰੀਕਾ ਜਿਹੜਾ ਨਾ ਉਹਨਾਂ ਕੋਲੋਂ ਉਸਤਾਦ ਬਣਾਈ ਉਹਨਾਂ ਸਿੱਖਾਂ ਸਾਧੂਆਂ ਨੂੰ ਤੇ ਆਪਣੇ ਸਤਿਗੁਰੂ ਨੂੰ ਅੰਤਰਯਾਮੀ ਨੂੰ ਦੇ ਕਰਕੇ ਇਉਂ ਪੇਸ਼ ਕਰੀ ਜਿਸ ਤਰ੍ਹਾਂ ਉਹਨਾਂ ਕੀਤੀ ਇਹ ਇੱਕ ਇਤਿਹਾਸ ਦਾ ਮਤਲਬ ਹੈ ਕੰਨ ਤੋਂ ਸੁਣ ਕੇ ਕਈ ਚੀਜ਼ਾਂ ਅੱਜ ਤੱਕ ਸੁਣੀਆਂ ਹਨ ਪਤਾ ਨਹੀਂ ਕਿੰਨੀ ਕੋ ਗੁਰਬਾਣੀ ਇਹ ਕੰਨ ਸੁਣ ਚੁੱਕੇ ਹਨ ਪਤਾ ਨਹੀਂ ਕਿੰਨੇ ਕੋ ਇਤਿਹਾਸ ਦੇ ਕੰਮ ਸੁਣ ਚੁੱਕੇ ਹਨ ਪਰ ਪਤਾ ਨਹੀਂ ਕਿੰਨਾ ਕੋ ਸੁਣੀ ਜਾਣਗੇ ਕਿੰਨਾ ਕੋ ਜ਼ੁਬਾਨ ਬੋਲ ਚ ਕਿੰਨਾ ਕੋ ਖਾਣ ਵੇਖਦੇ ਪਰ ਕੀ ਬਣਿਆ ਕੁਝ ਨਹੀਂ ਪ੍ਰਾਪਤ ਹੋਇਆ